ਪੌੜੀ ਤਦਾ ਧਾਵਤ ਤੋਂ ਮਿਟੈ ਸੰਤ ਸੰਗ ਹੋਏ ਬਾਸ ਤਦਾ ਧਾਵਤ ਤੋਂ ਮਿਟੈ ਆ ਜਿਹੜਾ ਮਨ ਭਜਿਆ ਫਿਰਦਾ ਨਾ ਇਹ ਸ਼ਾਂਤੀ ਨਾਲ ਕਦ ਬੈਠੂਗਾ ਚੁੱਪ ਕਰਕੇ ਜੇ ਸੰਤ ਸੰਗ ਬਾਸ ਹੋਵੇ ਤਾਂ ਅੰਤਰ ਆਤਮਾ ਜਿਹੜੀ ਇਹਦੀ ਜਿਹਨੂੰ ਪ੍ਰਭ ਕਿਹਾ ਨਾ ਉਹੀ ਸੰਤ ਹੈ ਜਦ ਆਪਣੇ ਮੂਲ ਨਾਲ ਜੁੜੂਗਾ ਤਾਂ ਇਹਦਾ ਤਾਵਣ ਮਿਟਣਾ ਤਾਂ ਇਹਦੀ ਨੱਠ ਭੱਜ ਮਿਟਣੀ ਕਿਉਂ ਉੱਥੋਂ ਰਸ ਹੋਣਾ ਇਹਨੂੰ ਅਸਲ ਤੇ ਰਾਸਤਾ ਚਾਹੀਦਾ ਇਹਨੂੰ ਉਹ ਭੁੱਖ ਤਾਂ ਉਸ ਰਸ ਦੀ ਹੈ ਭਲੇਖਾ ਇਹਨੂੰ ਇਹ ਪੈ ਗਿਆ ਵੀ ਸੰਸਾਰ ਦੇ ਜਿਹੜੇ ਰਸ ਨੇ ਸਰੀਰ ਨੂੰ ਚਾਹੀਦੇ ਨੇ ਜੇ ਮੇਰੇ ਕੋ ਬਹੁਤੇ ਆ ਜਾਣ ਸ਼ਾਇਦ ਮੇਰੇ ਇਹਨਾਂ ਨਾਲ ਮਿਲ ਕੇ ਪਹਿਲਾਂ ਪਹਿਲੀ ਚਿੰਤਾ ਸਾਨੂੰ ਸਰੀਰ ਦੀ ਹੈ ਅਸੀਂ ਕਹਿੰਦੇ ਸਰੀਰ ਤੋਂ ਨਿਸ਼ਚਿੰਤ ਹੋ ਕੇ ਫੇਰ ਕਰਾਂਗੇ ਗਾਹ ਦੀ ਗੱਲ ਸਰੀਰ ਦੀ ਚਿੰਤਾ ਇੰਨੀ ਵਧੀ ਜਾਂਦੀ ਹੈ ਇਹਦੀਆਂ ਲੋੜਾਂ ਵਧਾਈ ਜਾਂਦੇ ਦੀ ਚਿੰਤਾ ਮੁਕਦੀ ਹੋਈ ਨਹੀਂ ਹੈ ਇਸ ਕਰਕੇ ਇਹਦਾ ਧਾਮ ਇਹਦਾ ਭੱਜਣਾ ਦੀ ਮੁਕਦੀ ਹੋਣੀ ਐਨੀ ਲੰਬੀ ਜ਼ਿੰਦਗੀ ਨਹੀਂ ਹੈ ਵੀ ਮੁੱਕ ਜਵੇ ਜਿਹੜੇ ਰਾਜੇ ਦਾ ਰਾਜਾ ਉਹ ਕਹਿੰਦਾ ਵਧਾਣਾ ਹੋਰ ਵਧਾਣਾ ਫਿਰ ਕਿਹੜਾ ਮੁਕਦੀ ਹੈ ਤੁਰਤੇ ਤੇ ਕਿਰਪਾ ਕਰੋ ਆਪ ਤਾਂ ਹੋਏ ਮਨੇ ਪ੍ਰਗਾਸ ਤੁਰਤੇ ਤੇ ਕਿਰਪਾ ਕਰੋ ਆਪ ਜੇ ਪਰਮੇਸ਼ਰ ਦੀ ਦਰਗਾਹ ਤੋਂ ਕਿਰਪਾ ਹੋਵੇ ਨਾ ਤਾਂ ਮਨ ਚ ਹੁੰਦਾ ਤਾਂ ਭਗਤ ਬਣਦਾ ਅਸਲ ਦੇ ਵਿੱਚ ਕੀ ਹੁੰਦਾ ਹੈ ਇਹ ਪ੍ਰੋਗਰਾਮ ਵੀ ਹੁੰਦਾ ਜਿਵੇਂ ਸਕੂਲਾਂ ਕਾਲਜਾਂ ਵਿੱਚ ਪੜ੍ਹਦਿਆਂ ਨੂੰ ਕੀ ਉੱਤੋਂ ਦੇਖ ਲੈਂਦੇ ਨੇ ਪਿਛਲੇ ਨੰਬਰ ਇੱਕ ਹੈ ਵੀ ਐ ਇੰਟੈਲੀਜੈਂਟ ਬੰਦੇ ਨੇ ਲੈ ਕੇ ਜਾਣਾ ਅਜਾ ਪੜਦੇ ਹੁੰਦੇ ਨੇ ਜਦੇ ਹੀ ਕੰਪਨੀਆਂ ਵਾਲੇ ਲੈ ਜਾਂਦੇ ਨੇ ਜਦੇ ਹੀ ਸਰਕਾਰ ਲੈ ਜਾਂਦੀ ਹੈ ਅੱਗੇ ਸਰਕਾਰਾਂ ਦੇਖਦੀਆਂ ਰਹਿੰਦੀਆਂ ਜਿਹੜੇ ਇੰਟੈਲੀਜੈਂਟ ਹੁੰਦੇ ਸੀ ਨਾ ਰਾਜੇ ਉਹਨਾਂ ਨੂੰ ਉਹ ਚੰਗੇ ਚੰਗੇ ਉਹਦੇ ਵਾਸਤੇ ਆਪ ਪੜਾ ਕੇ ਆਪ ਕਾਬਲ ਬਣਾਉਂਦੇ ਸੀ ਕੰਮ ਲੈਣ ਵਾਸਤੇ ਹੁਣ ਤਾਂ ਕਾਬਲੇ ਬੰਦੇ ਇੰਨੇ ਮਿਲਦੇ ਨੇ ਸਕੂਲ ਕਾਲਜ ਇੰਨੇ ਹੋ ਗਏ ਇਦਾਂ ਕਰ ਇਵੇਂ ਜਿਹੜੇ ਕਾਬਲ ਆਦਮੀ ਹੁੰਦੇ ਨੇ ਇਧਰ ਆਉਂਦੇ ਉਹਦੇ ਤਾਂ ਕੰਮ ਵੀ ਲੈਣਾ ਹੁੰਦਾ ਨਾ ਭਗਤਾਂ ਦੇ ਵੀ ਕੰਮ ਲੈਣਾ ਹੁੰਦਾ ਉਹਨਾਂ ਦੇ ਧਰੋਂ ਕਿਰਪਾ ਹੁੰਦੀ ਹੈ ਤਾਂ ਭਗਤ ਬਣਦਾ ਐਸੇ ਨਹੀਂ ਦਸਮ ਪਾਸ਼ਾ ਨੇ ਇਹੀ ਗੱਲ ਦੱਸੀ ਹੈ ਅਸਲ 'ਚ ਉੱਤੇ ਹੋਰ ਕੁਝ ਨਹੀਂ ਦੱਸਿਆ ਉਹ ਤਾਂ ਕਹਾਣੀ ਸੁਣਾਈ ਹੈ ਸਾਨੂੰ ਇਹਨੇ ਬਣਾ ਕੇ ਉਹ ਧਰੋਂ ਕਿਰਪਾ ਵਾਲੀ ਗੱਲ ਖੋਲੀ ਹੈ ਇਹ ਜਿੱਤ ਨਾਟਕ ਵਾਲੀ ਜਿਸ ਤਰ੍ਹਾਂ ਅੜਕਾਲੀ ਦੀ ਗੱਲ ਖੋਲੀ ਹੈ ਤੋਰੋਂ ਕਿਰਪਾਲੀ ਖੋਲੀ ਉਹ ਦੀ ਗੱਲ ਦੱਸੀ ਹੈ ਤੋਰੋਂ ਕਿਰਪਾ ਤੇ ਹੀ ਜਨਮ ਹੁੰਦਾ ਪਹਿਲਾਂ ਹੀ ਪਤਾ ਹੁੰਦਾ ਉਹਨੂੰ ਚਾਹੇ ਨਾ ਪਤਾ ਹੋਵੇ ਉਸੇ ਪਹਿਲਾਂ ਹੀ ਪ੍ਰੋਗਰਾਮ ਹੁੰਦਾ ਵੀ ਇਹ ਤਾਂ ਗੱਲ ਜਿੰਦਾ ਇਹ ਤੋਂ ਬਣਾ ਦੇਣਾ ਜਿਹੜਾ ਤਾਲਾ ਲੱਗਿਆ ਨਾ ਮੰਦਰ ਨੂੰ ਉਹਨੂੰ ਕੁੰਜੀ ਦੇ ਕੇ ਭੇਜ ਦਿੰਦੇ ਨੇ ਨਾ ਇਹਨੂੰ ਕੁੰਜੀ ਦੇਣੀ ਹੈ ਜੋ ਦਿੱਤੀ ਨਹੀਂ ਹੁੰਦੀ ਕੁੰਜੀ ਸੰਤ ਨਾਲ ਦੇਣੀ ਆ ਨਾ ਉਹਨੂੰ ਪੂੰਜੀ ਦੇਣ ਦਾ ਪ੍ਰੋਗਰਾਮ ਪਹਿਲਾਂ ਹੁੰਦਾ ਪ੍ਰੋਗਰਾਮ ਤੈਅ ਹੁੰਦਾ ਤੈਅ ਹੁੰਦਾ ਵੀ ਇਹਨੂੰ ਪੂੰਜੀ ਦੇਣੀ ਹੈ ਜਿਹਨੂੰ ਦੇਣੀ ਹੈ ਉਹਨੂੰ ਪਤਾ ਨਹੀਂ ਪਤਾ ਹੁੰਦਾ ਤੇ ਕਿਰਪਾ ਕਰੋ ਆਪ ਤੋ ਹੋਏ ਮਨੇ ਪ੍ਰਕਾਸ਼ ਤੋ ਹੋਏ ਮਨੇ ਪ੍ਰਕਾਸ਼ ਬਸ ਉਹਦੇ ਮਨ 'ਚ ਪ੍ਰਕਾਸ਼ ਹੋ ਜਾਂਦਾ ਉਹਦਾ ਜਿੰਦਾ ਭੁੱਲ ਗਿਆ ਉਹ ਫਿਰ ਪੂੰਜੀ ਦੱਸ ਦਿੰਦਾ ਵੀ ਆ ਪੂੰਜੀ ਹੈ ਭਾਈ ਉਹਨਾਂ ਦਾ ਗਿਆਨ ਹੈ ਪੂੰਜੀ ਹੈ ਉਹ ਗੁਰਬਾਣੀ ਦਾ ਗਿਆਨ ਹੈ ਪੂੰਜੀ ਹੈ ਹੋਰ ਪੂੰਜੀ ਕੀ ਹੈ ਉਹਨੂੰ ਤਾਂ ਗੁਰਬਾਣੀ ਦੀ ਸੋਝੀ ਉਹ ਮਿਲਦੀ ਹੈ ਉਹਨੂੰ ਦੱਸ ਦਿੰਦੇ ਨੇ ਵੀ ਗੁਰਬਾਣੀ ਦੀ ਸੋਝੀ ਐ ਆਊਗੀ ਵੀ ਗੁਰਬਾਣੀ ਜਿਆਦਾ ਇਹਨੂੰ ਅਸੀਂ ਗੁਰੂ ਮੰਨ ਲਿਆ ਬਾਣੀ ਨੂੰ ਫਿਰ ਇਹਦੇ ਭਰੋਸਾ ਕਰ ਲੈਂਦੇ ਜੇ ਲੈ ਬਸਰਾ ਹੱਲ ਸੀ ਗੁਰੂ ਮੰਨ ਲਿਆ ਭਰੋਸਾ ਕੀਤਾ ਜੇ ਬਾਣੀ ਗੁਰੂ ਹੈ ਬਾਣੀ ਦੇ ਪੁੱਛੋ ਵੀ ਤੇਰੇ ਅਰਥ ਕੀ ਦਿੰਦਾ ਸੀ ਗੱਲ ਖਤਮ ਹੋਈ ਬਾਣੀ ਗੁਰੂ ਹੈ ਭਰੋਸਾ ਬਾਣੀ ਤੇ ਹੈ ਗੁਰੂ ਹੋਣ ਦਾ ਭਰੋਸਾ ਨਹੀਂ ਕਿਹਾ ਜਾ ਭਰੋਸਾ ਮੱਥਾ ਟੇਕ ਕੇ ਪਦਾਰਥ ਮੰਗਣ ਦਾ ਤੁਰ ਉਹ ਪਦਾਰਥ ਨਹੀਂ ਇੱਥੋਂ ਮਿਲਦੇ ਹਨ ਪਦਾਰਥ ਦੇ ਕੇ ਦੁੱਖ ਦਾ दारू ਹੈ ਸੁਖ ਰੋਗ ਹੈ ਇਹ ਤਾਂ ਦੁੱਖ ਦਾ ਮਿਲਦਾ ਤਾਂ ਸੁਖ ਨਹੀਂ ਮਿਲਣਾ ਇੱਥੋਂ ਉਹ ਤਾਂ ਮਿਲਣਾ ਵੀ ਉਹ ਮੰਗਦੇ ਇਹ ਰੋਗ ਨਹੀਂ ਦੇਣ ਵਾਲੀ ਚੀਜ਼ ਹੈ ਇਹ ਰੋਗ ਹਟਾਉਣ ਵਾਲੀ ਚੀਜ਼ ਹੈ ਇਹ दारू ਹੈ ਇਹ ਜੋ ਦੁੱਖ ਵੀ ਦਾਰੂ ਹੈ ਇਹ ਦੁੱਖ ਨਾਲ ਹੀ ਸਮਝ ਆਉਂਦੀ ਹੈ ਜੇ ਦੁੱਖ ਨਾ ਹੋਵੇ ਸਮਝ ਨਹੀਂ ਆਉਂਦੀ ਕਿਸੇ ਨਾ ਕਿਸੇ ਪ੍ਰੋਬਲਮ ਕਰਕੇ ਸਮਝ ਆਉਂਦਾ ਪ੍ਰੋਬਲਮ ਚਾਹੇ ਕੋਈ ਹੋਵੇ ਪ੍ਰੋਬਲਮਾਂ ਕਈ ਹੋ ਸਕਦੀਆਂ ਪਾਸਵਾਨ ਦੀ ਹੋ ਸਕਦੀ ਹੈ ਸੁਰਤੇ ਕਿਰਪਾ ਕਰੋ ਆਪ ਤੋਂ ਹੋਏ ਮਨੇ ਪ੍ਰਗਾਸ ਮਨ ਪ੍ਰਗਾਸ ਕਿਵੇਂ ਹੁੰਦਾ ਹੈ ਤਾਂ ਤੁਰੋਏ ਕਿਰਪਾ ਹੁੰਦੀ ਹੈ ਧਨ ਸਾਚਾ ਤੇਉ ਸਚ ਸ਼ਾਹ ਧਨ ਸਾਚਾ ਫਿਰ ਤਾਂ ਗੱਲ ਸਾਚਾ ਧਨ ਦੇਖੋ ਲੈਣੇ ਨੂੰ ਗਿਆਨ ਹੋਣਾ ਨਾ ਲੈਣੇ ਨੂੰ ਪਤਾ ਨਾ ਨਾਨਕ ਨੂੰ ਪਤਾ ਦੋਹਾਂ ਨੂੰ ਨਹੀਂ ਪਤਾ ਇਹ ਗੱਲ ਸੱਚ ਹੈ ਦੋਹਾਂ ਨੂੰ ਨਹੀਂ ਪਤਾ ਨਾਨਕ ਨੂੰ ਇੰਨੀ ਗੱਲ ਤਾਂ ਹੈ ਵੀ ਗੱਲ ਹੋਰ ਕਿਸੇ ਨੂੰ ਗਿਆਨ ਹੋਣਾ ਚਾਹੀਦਾ ਹੋ ਸਕਦਾ ਹੌਸਲਾ ਇਹਨਾਂ ਮਨ ਦੇ ਵਿੱਚ ਇੰਨਾ ਮਨ 'ਚ ਹੌਸਲਾ ਹੈ ਵੀ ਗਿਆਨ ਦੂਏ ਨੂੰ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਇੰਨਾ ਹੌਸਲਾ ਤਾਂ ਹੈ ਬੰਦਾ ਕਿੱਥੇ ਨਹੀਂ ਪਤਾ ਸਾਰੇ ਫਿਰ ਕੇ ਢੋਲ ਲਿਆ ਕਿਤੇ ਵੀ ਹੋ ਸਕਦਾ ਜਿੱਥੇ ਭਗਤਾਂ ਨੇ ਉਪਦੇਸ਼ ਕੀਤਾ ਉੱਥੇ ਹੀ ਹੋ ਸਕਦਾ ਨਾ ਮੁਸਲਮਾਨਾਂ ਦੇ ਵੀ ਜਾਇਆ ਉੱਥੇ ਵੀ ਨਹੀਂ ਹੈ ਲੱਭਿਆ ਕਿਤੋਂ ਨਹੀਂ ਦਾਇਦਾ ਢੋਲ ਘਰੇ ਵਿੱਚ ਪਾਇਆ ਮੇਲ ਪਿਆ ਸਤਿਗੁਰੂ ਮਿਲਾ ਜਦ ਮੇਲ ਪਿਆ ਤਾਂ ਆਪੇ ਹੀ ਆ ਗਿਆ ਧਰਜੇ ਆ ਗਿਆ ਜਦ ਟੋੜਾ ਤਾਂ ਮਿਲਿਆ ਨਹੀਂ ਜਤਨ ਨਾਲ ਨਹੀਂ ਮਿਲਿਆ ਪਰ ਜਤਨ ਕਿਹਨੇ ਕਰਾਇਆ ਜਤਨ ਵੀ ਉਹਨੇ ਕਰਾਇਆ ਉਹਨੇ ਕਹਾ ਤੂੰ ਛਿੱਟਾ ਤਾਂ ਦਿਆ ਜੇ ਇਹਨੂੰ ਯਤਨ ਨਾ ਹੈ ਤਾਂ ਦਿਮਾਗ 'ਚ ਪਾਇਆ ਯਤਨ ਇਹਨੇ ਛਿੱਟਾ ਕਿਵੇਂ ਡੋਬ ਸਾਰੇ ਹੋਰ ਗੁਰੂ ਨਹੀਂ ਕੋਈ ਗਿਆ ਛਿੱਟਾ ਦੇਣ ਛਿੱਟਾ ਨਾਲ ਰੁਦੋ ਹੋਇਆ ਸਾਰੇ ਸਾਰੇ ਛਿੱਟਾ ਦਿੱਤਾ ਜਾ ਕੇ ਦੁਬਾਰਾ ਜਗਾਤੇ ਪਹਿਲਾ ਜਾਗ ਥੋੜਾ ਬੋਲਾ ਦੋਤਾ ਥਾਈ ਭਗਤਾਂ ਦਾ ਜਾਗ ਲਾਇਆ ਜਾ ਕੇ ਫੇਰ ਜਗਾਇਆ ਹੈ ਵੀ ਆ ਗੱਲ ਐ ਨਹੀਂ ਆਇਆ ਫੇ ਲੋਕ ਚੱਲ ਪਏ ਕੋਲ ਕੋਲ ਹੁੰਦਾ ਹੁੰਦੀ ਸੀ ਨਾ ਭਗਤਾਂ ਦੀ ਗੱਲ ਦੀ ਕੋਲ ਕੋਲ ਕੋਲ ਦਾ ਸਿੱਖਾਂ 'ਚ ਵੀ ਹੁੰਦੀ ਆ ਪਰ ਗੱਲ ਨਹੀਂ ਪਤਾ ਲੱਗਦਾ ਕੀ ਹੈ ਅੰਦਰ ਦਾ ਕੋਲ ਕੋਲ ਕੋਲ ਖਾਸੇ ਲੋਕਾਂ ਨੇ ਹੁੰਦੀ ਹੈ ਵੀ ਗੱਲ ਕੀ ਹੈ ਉਦੋਂ ਕੀ ਸੀ ਹੁਣ ਕੀ ਗੱਲ ਹੈ ਜਿਹੜੀ ਸਮਝ ਨਹੀਂ ਆ ਰਹੀ ਸਮਝ ਛੇਤੀ ਆ ਜੂਗੀ ਗੱਲ ਕੀ ਹੈ ਜਿਹੜਾ ਅੰਦਰੋਂ ਸਮਝਣਾ ਚਾਹੁੰਦਾ ਉਹਨੂੰ ਸਮਝ ਆ ਜੂਗੀ ਬਸ ਜਿਹੜਾ ਸਮਝਣਾ ਚਾਹੁੰਦਾ ਹੀ ਨਹੀਂ ਉਹਨੂੰ ਨਹੀਂ ਤਨ ਸਾਚਾ ਤੇ ਉਹ ਸੱਚ ਸ਼ਾਹ ਤਨ ਸਾਚਾ ਤੇ ਉਹ ਸੱਚ ਸ਼ਾਹ ਜਿਹੜਾ ਸਾਚਾ ਧਨ ਜੀ ਦੇ ਕੋਲ ਹੈ ਤੇ ਉਹ ਸੱਚ ਦੇ ਕੋਲ ਸਾਚਾ ਧਨ ਹੈ ਸੱਚ ਦਾ ਗਿਆਨ ਹੈ ਅਸਲ ਦੇ ਵਿੱਚ ਸ਼ਾਹ ਉਹਨੂੰ ਮੰਨਿਆ ਦਰਗਾਹ ਦੇ ਵਿੱਚ ਦਰਗਾਹ ਅਨੁਸਾਰ ਉਹੀ ਸ਼ਾਹ ਹੈ ਸੱਚ ਸਹੀ ਮੈਨੇ ਸ਼ਾ ਹੋਵੇ ਕਿਉਂਕਿ ਧਨ ਨਾਮ ਤੇ ਬਿਨਾ ਕਿਸੇ ਚੀਜ਼ ਨੂੰ ਧਨ ਦਰਗਾਹ 'ਚ ਨਹੀਂ ਮੰਨਿਆ ਸੰਸਾਰੀ ਧਨ ਵੇਖਦਾ ਉਹਦੇ ਕੋ ਵਿਖਿਆ ਜਾਂਦਾ ਸੰਸਾਰੀ ਧਨ ਤਾਂ ਵਿਖਿਆ ਇਹਨੂੰ ਤਾਂ ਨਫ਼ਰਤ ਕੀਤੀ ਹੈ ਦਰਗਾਹ 'ਚ ਕਿ ਨਫ਼ਰਤ ਐ ਕਰਦੀ ਹੈ ਉਹਨਾਂ ਨੂੰ ਪਾੜਦੀ ਹੈ ਮਾਇਆ ਪਾੜਦੀ ਮਾਇਆ ਵਿਰੋਧੀ ਤਾਂ ਦੇਖੋ ਵਿਰੋਧੀ ਧੜੇ ਖੜੀ ਚੀਜ਼ ਨੂੰ ਉਹਦੇ ਮਾਨਤਾ ਕਿਵੇਂ ਮਿਲੂਗੀ ਵਿਰੋਧੀ ਧੜੇ ਦੀ ਘੜੀ ਚੀਜ਼ ਨੂੰ ਉਹਨਾਂ ਨੇ ਤਾਂ ਹੀ ਬੈਰ ਮੰਨੇ ਨੂੰ ਕੋ ਤਿੰਨ ਲੋਕ ਕੀ ਪਿਆਰੀ ਇਹ ਲੋਕ ਕੀ ਪਿਆਰੀ ਕਲਪਨਾ ਨੂੰ ਕਹਿ ਹਰ ਹਰ ਪੂੰਜੀ ਨਾਮ ਵਿਸਾਹਾ ਜਿਹੜੇ ਮਾਇਆ ਨੂੰ ਪ੍ਰੇਮ ਕਰਦੇ ਨੇ ਤਿੰਨ ਲੋਕ ਵਾਲੇ ਲੋਕ ਨੇ ਉਹ ਗੁਰਦੁਆਰਿਆਂ 'ਚ ਵੀ ਤਿੰਨ ਲੋਕ ਦੀ ਗੱਲ ਹੋ ਰਹੀ ਹੈ ਮਾਇਆ ਧਾਰੀ ਨੇ ਸਾਰੇ ਉਹ ਮਾਇਆ ਦੀ ਗੱਲ ਹੈ ਮਾਇਆ ਦੇ ਰਿਕਾਰਡ ਹੈ ਇਹਦਾ ਰਿਕਾਰਡ ਕਰੇ ਨਹੀਂ ਉਹਨਾਂ ਨੇ ਕੀਤਾ ਵਿੱਚ ਲੈ ਲੋਗੇ ਇੱਥੇ ਪਾਸ ਸਿੱਖੀ ਦਾ ਕੀ ਹਾਲ ਹੈ ਕਿਉਂ ਸਿੱਖੀ ਥਲੇ ਨਹੀਂ ਜਾਂਦੀ ਹੈ ਕਦੇ ਇਹਨਾਂ ਨੇ ਮੀਟਿੰਗ ਵਿੱਚ ਚਰਚਾ ਕੀਤੀ ਹੈ ਇਸ ਗੱਲ ਦੀ ਲੋੜ ਨਹੀਂ ਇਹਦੀ ਲੋੜ ਨਹੀਂ ਹੈ ਉਹਨਾਂ ਨੂੰ ਹਾਂ ਗੋਲਕ ਕਿਉਂ ਘੜ ਗਏ ਦੀ ਲੋੜ ਇੱਥੇ ਚਰਚਾ ਕਰਦੇ ਨੇ ਗੋਲਕ ਦਾ ਹਿਸਾਬ ਕਰਦੇ ਨੇ ਗੋਲਕ ਵਾਸਤੇ ਮੀਟਿੰਗਾਂ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਹੋਰ ਕਾਹਦੇ ਵਾਸਤੇ ਹੁੰਦੀਆਂ ਨੇ ਪਬਲਿਕ ਦਾ ਟਰੈਕਟਰ ਕਿੱਥੇ ਚਲਾ ਗਿਆ ਜਾਂ ਸੰਤ ਕਿਉਂ ਪੈਦਾ ਹੋ ਗਏ ਸਿੱਖੀ ਕਿਉਂ ਥੱਲੇ ਨੂੰ ਗਈ ਇਹਦੇ ਵਾਸਤੇ ਤਾਂ ਕਹਿੰਦੇ ਉਹਦਾ ਉਹਨਾਂ ਨੂੰ ਫਿਕਰੇ ਨਹੀਂ ਉਹਨਾਂ ਦਾ ਵਿਸ਼ਾ ਹੀ ਨਹੀਂ ਹੈ ਉਹਨਾਂ ਦਾ ਕੋਈ ਵਿਸ਼ਾ ਨਹੀਂ ਹਰ ਹਰ ਪੂੰਜੀ ਨਾਮ ਵਿਸਾਹਾ ਜਿਹੜੀ ਚੀਜ਼ ਖਾਤਰ ਅਸੀਂ ਖਰਚ ਕਰਦੇ ਹਾਂ ਉਹਦਾ ਰਿਜ਼ਲਟ ਕੀ ਆਉਂਦਾ ਉਹ ਵਿਸ਼ਾ ਹੋਣਾ ਚਾਹੀਦਾ ਸੀ ਸਾਨੂੰ ਜਿੰਨਾ ਮੋਲਕ ਦਾ ਪੈਸਾ ਖਰਚਾ ਹੁੰਦਾ ਕਾਹਦੇ ਵਾਸਤੇ ਚਾਹੀਦਾ ਸਿੱਖੀ ਦਾ ਥੱਲੇ ਨੂੰ ਸਿੱਖੀ ਕਿਉਂ ਜਾ ਰਹੀ ਹੈ ਬਾਵਜੂਦ ਹੈ ਖਰਚ ਕਰਨ ਲੋੜ ਨਹੀਂ ਅੰਦਰੋਂ ਆਪ ਸਿੱਖਣੀ ਜੇ ਸਿੱਖੀ ਪੈਦਾ ਹੋਗੀ ਸਾਈਡ ਤੇ ਇਹਨਾਂ ਨੂੰ ਆਪ ਨੂੰ ਖਤਰਾ ਵੀ ਸਾਨੂੰ ਗੁਰਦਾਰੇ ਜੀ ਨਹੀਂ ਰਹਿਣਾ ਕਿਤੇ ਇਹਨਾਂ ਨੂੰ ਆਪ ਨੂੰ ਖਤਰਾ ਇਹਨਾਂ ਨੂੰ ਜਰਮਣੀ ਪੜੀ ਦੇ ਕਹਿੰਦੇ ਮੈਂਬਰ ਨਹੀਂ ਬਣ ਲੈਣਾ ਇਹਨਾਂ ਨੂੰ ਕਿਸੇ ਨੇ ਪ੍ਰਧਾਨ ਨਹੀਂ ਬਣ ਲੈਣਾ ਇਹਨਾਂ ਨੂੰ ਗੁਰਦੁਆਰਿਆਂ 'ਚ ਵੜਨੀ ਦੇਣਾ ਕਿਸੇ ਨੇ ਇਹਨਾਂ ਨੂੰ ਵੋਟਾਂ ਨਹੀਂ ਕਿਸੇ ਨੇ ਦੇਣੀਆਂ ਇਹਨਾਂ ਨੂੰ ਕੁਰਸੀਆਂ ਨਹੀਂ ਮਿਲਣੀਆਂ ਇਹਨਾਂ ਦੇ ਸਭ ਕੁਝ ਖਰਾਬ ਚਲਾ ਜਾਊਗਾ ਉਹ ਸਭ ਜਾਣਦੇ ਨੇ ਸਭ ਸਮਝਦੇ ਨੇ ਇਸ ਗੱਲ ਨੂੰ ਜਿਨ੍ਹਾਂ ਨੇ ਬਦਲਿਆ ਸੀ ਨਾ ਰਾਜ ਬਣਾ ਨਹੀਂ ਧਰਮ ਚੱਲਿਆ ਉਹਨਾਂ ਨੂੰ ਪਤਾ ਸੀ ਵੀ ਧਰਮ ਬਣਾ ਨਹੀਂ ਰਾਜ ਚੱਲਿਆ ਲਿਖਿਆ ਜਾਣ ਕੇ ਬਦਲ ਅਮਾਨ ਨੇ ਕੱਲ ਅਖਬਾਰ ਚ ਬਿਆਨ ਦੇ ਦਿੱਤਾ ਇਨ ਸਿੱਖਣ ਕੋ ਦੋਂ ਪਾਤਸ਼ਾਹੀ ਕਿੱਥੇ ਲਿਖਿਆ ਇਹ ਤਾਂ ਕਦੇ ਬੰਦੇ ਨਾਲ ਲਿਖਿਆ ਮਨੁੱਖ ਦਾ ਉਹ ਮਨੁੱਖ ਦਾ ਲਿਖਿਆ ਠੀਕ ਹੈ ਗੁਰਬਾਣੀ ਦਾ ਲਿਖਿਆ ਕੋਈ ਵੈਲਿਊ ਨਹੀਂ ਕਿਉਂ ਮਾਨ ਨੂੰ ਚੰਗੀ ਉਹ ਗੱਲ ਲੱਗਦੀ ਹੈ ਮੈਨੂੰ ਕਿਹੜੀ ਚੰਗੀ ਗੱਲ ਲੱਗਦੀ ਹੈ ਮੈਨੂੰ ਮੈਂ ਵੈਲਿਊ ਉਹਨੂੰ ਲੜੀ ਗੁਰਬਾਣੀ ਦੀ ਗੱਲ ਮੈਨੂੰ ਨਹੀਂ ਚੰਗੀ ਲੱਗਦੀ ਮੈਂ ਉਹਨੂੰ ਕਿਉਂ ਵੈਲਿਊ ਦਵਾਂ ਇਸ ਗੱਲ ਨੂੰ ਤਾਂ ਵੈਲਿਊ ਦੇਤੀ ਫਿਰ ਗਰੀਬ ਸਿੱਖਣ ਕੋ ਦੋ ਪਾਛਾਈ ਇਹ ਤਾਂ ਨਾਸ ਦੀ ਗੱਲ ਹੈ ਮਨਮੁਖ ਦੀ ਲਿਖੀ ਮਨਮੁਖ ਨੇ ਲਿਖਾਈ ਕਿਨੇ ਹੈ ਮਿਸਲਾ ਵਾਲਿਆਂ ਨੇ ਇਹ ਇਤਿਹਾਸ ਨੇ ਲਿਖਾਇਆ ਮਿਸਲਾ ਵਾਲਿਆਂ ਨੇ ਲਿਖਾਇਆ ਤੋਂ ਖਲਾਫ ਕਿਉਂ ਆਪ ਗੁਰਮਤ ਤੋਂ ਖਲਾਫ ਤੇ ਸਾਰੇ ਇਹ ਇਤਿਹਾਸ ਮਿਸਲਾ ਵੇਲੇ ਲਿਖਿਆ ਗਿਆ ਸਾਰਾ ਹੀ ਆ ਜਿਹੜਾ ਗ੍ਰੰਥ ਹੈ ਨਾ ਚੱਲਦਾ ਆਪਣੇ ਜਾਂ ਤਾਂ ਸੂਰਜ ਪ੍ਰਕਾਸ਼ ਵਗੈਰਾ ਇਹਦਾ ਮਿਸਲਾ ਵਾਲਿਆਂ ਨੇ ਲਿਖਾਇਆ ਉਲਟ ਆਪਣੇ ਆਪ ਵਿੱਚ ਲਗਾ ਲਿਆ ਉਹਨਾਂ ਨੇ ਗੁਰਬਾਣੀ ਤੋਂ ਖਰਾਬ ਹੈ ਇਹਨਾਂ ਨੂੰ ਇਹ ਚੰਗਾ ਲੱਗਦਾ ਗੁਰਬਾਣੀ ਨਹੀਂ ਚੰਗੀ ਲੱਗਦੀ ਗੁਰਬਾਣੀ ਦਾ ਇਹਨਾਂ ਨੂੰ ਕਹਿੰਦੀ ਗੁਰਬਾਣੀ ਦਾ ਇਹਨਾਂ ਦਾ ਕੰਨ ਮਰੋੜਦੀ ਹੈ ਤਬੋ ਰਾਜ ਰਾਜੋ ਨਰਕਾ ਤੇ ਨਹੀਂ ਚੰਗਾ ਲੱਗਿਆ ਮਨ ਇਹ ਕਦ ਨਹੀਂ ਚੰਗਾ ਲੱਗਦਾ ਇਹ ਤਾਂ ਗੁਰਬਾਣੀ ਦਾ ਬਾਤ ਹੈ ਰਾਜ ਨਾ ਚਾਹੂ ਰਾਜ ਨਾ ਚਾਹੂ ਮੁਕਤ ਨਾ ਚਾਹੂ ਕਿਉਂ ਨਹੀਂ ਚੰਗਾ ਲੱਗਦਾ ਕਿਉਂ ਰਾਜ ਚਾਹੁੰਦਾ ਆਪ ਛੱਡਣਾ ਪਊਗਾ ਤਾਂ ਨਹੀਂ ਚੰਗਾ ਲੱਗਦਾ ਗੁਰਬਾਣੀ ਦਾ ਅਲਰਜੀ ਕਰਦੀ ਹੈ ਨਾ ਲੋਕਾਂ ਨੂੰ ਸਾਰੇ ਇੱਕੋ ਜਿਹੇ ਨੇ ਕੋਈ ਫਰਕ ਨਹੀਂ ਹੈਗਾ ਨਾ ਜੀ ਗੁਰਬਾਣੀ ਦਾ ਅਲਰਜੀ ਕਰਦੀ ਹੈ ਸਾਰੇ ਜਿਹੜੇ ਰਾਜ ਚਾਹੁੰਦੇ ਨੇ ਅਲਰਜੀ ਅਲਰਜੀ ਕਰਦੀ ਗੁਰਬਾਣੀ ਉਹਨਾਂ ਗੁਰਬਾਣੀ ਦਾ ਉਹਨਾਂ ਦੇ ਖਿਲਾਫ ਹੈ ਹਰ ਹਰ ਪੂੰਜੀ ਨਾਮ ਵਿਸਾਹਾ ਹਰ ਹਰ ਪੂੰਜੀ ਨਾਮ ਵਿਸਾਹਾ ਉਹਦੇ ਕੀ ਹੁੰਦੀ ਹੈ ਵਿਸਾਹਾ ਉਹਦਾ ਖਰੀਦਦਾ ਖਰੀਦਦਾ ਕੀ ਹੈ ਨਾਮ ਖਰੀਦਦਾ ਨਾਮ ਹੈ ਕਿਸੇ ਕੀਮਤ ਤੇ ਲੱਗ ਪਵੇ ਨਾਮ ਨਹੀਂ ਛੱਡਦਾ ਉਹ ਗੁਰੂ ਘਰ ਚ ਜਿਹਨਾਂ ਨੂੰ ਮਿਲਿਆ ਤਨਵਰ ਧਨ ਸੌਂਪਤਾ ਖਰੀਦਿਆ ਲਈ ਮਹਿੰਗੇ ਮੋਲ ਜੀ ਸੱਟੇ ਜੀ ਸੱਟੇ ਆਪਣਾ ਮਨ ਦੇ ਕੇ ਲਈਏ ਮਨ ਦੇ ਰਾਮ ਲਿਓ ਹੈ ਮੋਲ ਤੇ ਮਨ ਵਿੱਚੇ ਤੇ ਮਿਲਦਾ ਮਨ ਵਿੱਚ ਸਤਿਗੁਰ ਕੇ ਪਾਸ ਇਹ ਜਿਹੜਾ ਭੇਜੂ ਮਨ ਅਸਾਸਦਾਨ ਮਨ ਭੇਜ ਦੇਣਗੇ ਇਹ ਮਨ ਭੇਜ ਕੇ ਸਿੱਖੀ ਮਿਲਦੀ ਹੈ ਮਨ ਵਿੱਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਔਰ ਤਾਂ ਦੀ ਮਗਰ ਮਗਰ ਫਿਰੇ ਤੁਰਿਆ ਜੇ ਲੈ ਹੋਣ ਲੈ ਕੰਮ ਮਿਲਦਾ ਰਾਜ ਮਗਰ ਮਗਰ ਫਿਰਦਾ ਤੋਇਆ ਇਹ ਮਗਰ ਰਾਜ ਦੀ ਮਗਰ ਮਗਰ ਫਰੀ ਜਾਣ 10 ਜਾਣ ਇਹਨਾਂ ਨੂੰ ਨਹੀਂ ਮਿਲਣਾ ਰਾਜ ਨਹੀਂ ਮਿਲਣਾ ਕਿਸੇ ਨੂੰ ਕਹਿੰਦਾ ਰਾਜਾ ਕਹਿੰਦਾ 2 ਸਾਲ ਕਰ ਲਿਆ 4 ਸਾਲ ਕਰੇ ਰਾਜ ਫਿਰ ਵੀ ਉਹ ਫਿਕਰ ਹਰ ਵਕਤ ਉਹਨਾਂ ਨੂੰ ਸਜਾ ਉਹਨਾਂ ਨੂੰ ਸਜਾ ਇਹ ਉਹ ਰਾਜ ਸਮਝਦੇ ਨੇ ਇਹਦਾ ਮਹਾ ਚਿੰਤਾ ਲਗਾ ਰਿਹਾ ਹੈ ਰਾਜਾ ਰਾਜਾ ਉਹ ਜਿਹੜਾ ਬੇਫਿਕਰ ਹੈ ਉਹਦਾ ਜਿਹਨੂੰ ਫਿਕਰ ਨਹੀਂ ਰਾਜ ਹੁੰਦਾ ਫਿਕਰ ਵਾਲੇ ਦਾ ਰਾਜ ਕਰਦਾ ਫਿਕਰ ਵਿੱਚ ਵੀ ਕੋਈ ਰਾਜ ਹੁੰਦਾ ਬੇਫਿਕਰ ਹੈ ਜਿਹੜਾ ਰਾਜ ਹੁੰਦਾ ਬੇਫਿਕਰ ਰਾਜਾ ਹੈ ਫਿਕਰਮੰਦ ਰਾਜਾ ਕਿਵੇਂ ਰਾਜਾ ਹੋਇਆ ਫਿਕਰ ਹੋਵੇ ਰਾਜ ਕਰਦਾ ਉਹ ਤਾਂ ਨਰਕ ਹੈ ਇਹ ਨਰਕ ਦਾ ਰਾਜ ਹੈ ਫਿਕਰ ਦਾ ਰਾਜ ਨਰਕ ਦਾ ਰਾਜ ਹੈ ਬੇਫਿਕਰੀ ਦਾ ਰਾਜ ਸੁਰਗ ਦਾ ਰਾਜ ਹੈ ਭਗਤਾਂ ਦਾ ਰਾਜ ਕਰ ਹੈ ਬੇਬਿਗਰੀ ਦਾ ਬੇਬਿਗਰੀ ਦਾ ਰਾਜ ਹੈ ਤਾਂ ਹੀ ਹੈ ਨਾ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਔਰ ਨਾ ਕੋਈ ਬੇਬਿਗਰ ਹੈ ਪੈ ਹੂੰ ਕੋ ਦੇਖਣਾ ਨਾ ਪੈਮਾਨ ਤਾਂ ਇਹ ਰਾਜ ਸੀ ਨੌਵੇਂ ਪਾਸ਼ਾ ਕੋਲ ਸੀ ਸਾਰਿਆਂ ਕੋਲੇ ਸੀ ਬੰਦ ਬੰਦ ਘਟੇ ਗਏ ਫਿਰ ਫਿਰ ਵੀ ਬੇਫਿਕਰ ਰਹੇ ਰਾਜੀ ਧੀਰਜ ਜਸ ਸੋਭਾ ਤੇ ਬਣਿਆ ਧੀਰਜ ਜਸ ਸੋਭਾ ਕੀ ਚੀਜ਼ਾਂ ਧੀਰਜ ਜਿਹੜਾ ਮਨ ਡੋਲਦਾ ਨਹੀਂ ਧੀਰਜ ਜਿਹੜਾ ਮਨ ਡੋਲਦਾ ਧੀਰਜ ਕਹਦਾ ਜਸ ਔਰ ਸੋਭਾ ਜਸ ਔਰ ਸੋਭਾ ਧੀਰਜ ਦੇ ਪਿੱਛੇ ਨੇ ਪਤਾ ਨਹੀਂ ਢੀਲ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਜਾਸੋ ਬਾਜੀ ਨੂੰ ਰਾਜ ਕਹਿੰਦੇ ਨੇ ਜਿਹਦਾ ਧੀਰਜ ਡੋਲਦਾ ਨਹੀਂ ਗੁਰਬਾਣੀ ਤੋਂ ਜਿਹੜਾ ਗੁਰੂ ਦੇ ਨਾਲ ਖੜ ਗਿਆ ਸੱਚ ਤੇ ਖੜ ਗਿਆ ਧੀਰਜ ਡੋਲਦਾ ਨਹੀਂ ਜਾਸਾ ਸੋਪਾ ਦੇ ਪਿੱਛੇ ਪਿੱਛੇ ਨੇ ਜਾਸਾ ਸੋਪਾ ਦੇ ਪਿੱਛੇ ਪਿੱਛੇ ਨੇ ਉਹਦੇ ਜਾਸਾ ਸੋਪਾ ਤੇ ਬਣਿਆ ਹਰ ਹਰ ਨਾਮ ਸਰਵਣ ਜੇ ਸੁਣਿਆ ਜਿਹਨੇ ਹਰ ਨਾਮ ਸੁਣ ਲਿਆ ਜਿਹਨੇ ਗੁਰਬਾਣੀ ਦਾ ਜਿਹਨੂੰ ਗੁਰਬਾਣੀ ਸਰਬੜੀ ਸੁਣਿਆ ਕੰਨਾਂ ਨਾਲ ਨਹੀਂ ਸੁਣਿਆ ਕੰਨਾਂ ਨਾਲ ਸੁਣਨਾ ਹੋਰ ਗੱਲ ਹੈ ਜਿਹੜੇ ਲੋਕ ਕੰਨਾਂ ਨਾਲ ਸੁਣਦੇ ਨੇ ਇਧਰੋਂ ਸੁਣ ਕੇ ਇਧਰ ਕੱਢ ਦਿੰਦੇ ਨੇ ਸਾਰੇ ਦੋ ਨੇ ਅਸੀਂ ਬਾਣੀ ਕੰਨਾਂ ਨਾਲ ਸੁਣਦੇ ਆ ਬਾਣੀ ਨੂੰ ਬਿਨਾਂ ਕੰਨਾਂ ਤੋਂ ਸੁਣੋ ਇਸੇ ਬਾਣੀ ਨੂੰ ਵੀ ਬਿਨਾਂ ਕੰਨਾਂ ਤੋਂ ਸੁਣਿਆ ਜਾ ਸਕਦਾ ਜਦ ਆਪ ਪੜਦੇ ਆ ਫਿਰ ਬਿਨਾਂ ਵਰਣਾਂ ਤੋਂ ਸੁਣਦੇ ਆ ਚੁੱਪ ਕਰਕੇ ਜਦ ਆਪ ਪੜਦੇ ਆ ਨਾ ਚੁੱਪ ਕਰਕੇ ਫਿਰ ਬਿਨਾਂ ਵਰਣਾਂ ਤੋਂ ਸੁਣਦੇ ਆ ਜਦ ਪੜਦਿਆਂ ਨੂੰ ਸਮਝ ਆਉਂਦੀ ਹੈ ਬਿਨਾਂ ਵਰਣਾਂ ਤੋਂ ਸੁਣਦੇ ਹੀ ਆਉਂਦੀ ਹੈ ਸਮਝ ਜਿਹੜਾ ਲੋਕ ਕਹਿੰਦੇ ਨੇ ਬਾਣੀ ਐ ਤਰੀਕੇ ਨਾਲ ਪੜੋ ਆਪਣੇ ਆਪ ਨੂੰ ਥੋੜਾ ਮੂਰਖ ਨੇ ਆ ਵੀ ਕਹਿੰਦਾ ਹੁੰਦਾ ਮਸਕੀਰ ਕਹਿੰਦਾ ਰਿਹਾ ਜਿਹੜਾ ਅਸੀਂ ਵੈਗਰੂ ਕਹਿੰਦੇ ਸਾਨੂੰ ਸੁਣਨਾ ਚਾਹੀਦਾ ਉਹ ਜਿਹੜਾ ਬੋਲ ਰਿਹਾ ਉਹਨੂੰ ਸੁਣਨ ਦੀ ਕੀ ਲੋੜ ਹੈ ਮੂਰਖਾ ਲੋਕਾਂ ਨੂੰ ਸੁਣਨ ਵਾਸਤੇ ਬੋਲਦਾ ਹੁੰਦਾ ਉਹਦਾ ਮੂਰਖ ਹੈ ਉਹਨੂੰ ਨਾਮ ਲੈ ਨਹੀਂ ਸੀ ਪਤਾ ਨਾਮ ਕੀ ਹੈ ਪਤਾ ਵੀ ਉਹਨੂੰ ਕਿਵੇਂ ਲੱਗ ਜਾਂਦਾ ਉਹਦਾ ਆਧਾਰ ਪੰਜ ਚਾਰ ਸ਼ਾਇਰ ਨੇ ਅਰਬੀ ਦੇ ਉਹਦੇ ਗੁਰੂ ਨੇ ਗੁਰਬਾਣੀ ਨੂੰ ਤਾਂ ਉਹਨੇ ਗੁਰੂ ਮਨੇ ਨਾ ਉਹ ਗੁਰਬਾਣੀ ਦੀ ਸਮਝ ਆਈ ਹੈ ਨਾ ਉਹਨੇ ਗੁਰਬਾਣੀ ਖੋਜੀ ਹੈ ਆਧਾਰ ਲੈ ਕੇ ਜਦ ਲਿਆਉਂਦਾ ਸ਼ਾਇਰਾਂ ਨੂੰ ਆਧਾਰ ਲੈ ਕੇ ਗੱਲ ਕਰਦਾ ਕਿ ਆਪਣੇ ਗੱਲ ਨੂੰ ਜਸਟੀਫਾਈ ਕਰਦਾ ਇਕਬਾਲ ਦੀ ਗੱਲ ਕਰਕੇ ਕਰਦਾ ਸ਼ੇਰ ਸ਼ਾਦੀ ਦੀ ਗੱਲ ਕਰਦਾ ਤੇ ਗੁਰੂ ਤਾਂ ਫਿਰ ਉਹਦੇ ਉਹ ਨੇ ਗੁਰਬਾਣੀ ਦਾ ਗੁਰੂ ਨਹੀਂ ਹੈ ਭਗਤੋਂ ਦੇ ਗੁਰੂ ਨਹੀਂ ਹੈ ਭਗਤਾਂ ਦੀ ਗੱਲ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਉਹ ਕਿਵੇਂ ਜੁੜ ਜੂ ਉਹ ਸਟੈਂਡਰਡ ਨਹੀਂ ਉਹਨਾਂ ਦਾ ਹੈ ਇਹਨਾਂ ਸਟੈਂਡਰਡ ਦਾ ਜਿਹੜੇ ਬ੍ਰਹਮਾ ਦੇ ਉੱਪਰ ਅਵਤਾਰ ਨੇ ਉਹ ਤਾਂ ਉਹ ਵੀ ਨਹੀਂ ਹਨ ਉਹ ਸ਼ਾਇਦ ਤਾਂ ਬ੍ਰਹਮਾ ਦੇ ਉੱਪਰ ਅਵਤਾਰ ਵੀ ਨਹੀਂ ਹੈ ਉਹ ਕੀ ਜਾਣੇ ਬ੍ਰਹਮਾ ਦਾ ਉੱਪਰ ਅਵਤਾਰ ਕੀ ਹੁੰਦਾ ਬ੍ਰਹਮਾ ਦਾ ਅਵਤਾਰ ਕੀ ਹੁੰਦਾ ਮਸਕੀਨ ਕੀ ਜਾਣੇ ਨਾ ਨਹੀਂ ਜਾਣ ਸ਼ਹਿਰਾਂ ਤੋਂ ਪ੍ਰਭਾਵਿਤ ਸੀ ਸ਼ਹਿਰਾਂ ਤੋਂ ਪ੍ਰਭਾਵਿਤ ਉਹੀ ਗੱਲ ਉਹ ਉਹਨੇ ਦਰਜੇ ਦੀ ਗੱਲ ਕਰ ਰਿਹਾ ਸ਼ਹਿਰ ਤਾਂ ਮਨੁੱਖ ਸੀ ਉਹਨਾਂ ਨੂੰ ਦੱਸੋ ਜੀ ਆਤਮ ਗਿਆਨ ਹੋਇਆ ਹੀ ਨਹੀਂ ਇਹ ਆਤਮ ਗਿਆਨ ਦੀ ਗੱਲ ਹੈ ਉਹ ਆਤਮ ਗਿਆਨ ਦੀ ਗੱਲ ਹੀ ਨਹੀਂ ਸ਼ਹਿਰ ਨਹੀਂ ਸ਼ਹਿਰ ਦਾ ਮਨ ਜਿਹੜਾ ਹੁੰਦਾ ਸ਼ਹਿਰ ਦੇ ਹਮੇਸ਼ਾ ਮਨ ਦੀ ਉਡਾਰੀ ਹੁੰਦੀ ਇੱਥੇ ਮਨ ਮਰੇ ਤੋਂ ਬਾਅਦ ਆਉਂਦੀ ਹੈ ਗੁਰਬਾਣੀ ਪੈਦਾ ਹੀ ਮਨ ਮਰੇ ਤੋਂ ਬਾਅਦ ਹੁੰਦੀ ਹੈ ਔਰ ਮਨ ਮਰੇ ਤੋਂ ਬਾਅਦ ਸਮਝ ਆਉਂਦੀ ਹੈ ਜਿੰਨਾ ਜਰ ਮਨ ਉਡਾਰੀ ਮਾਰਦਾ ਗੁਰਬਾਣੀ ਸਮਝ ਨਹੀਂ ਆਉਗੀ ਕਦੇ ਵੀ ਜਾਂ ਮਨ ਚੁੱਪ ਕਰ ਜੂਗਾ ਗੁਰਬਾਣੀ ਸਮਝ ਜ਼ਿਆਦਾ ਆਉਣ ਲੱਗ ਜੀਏ ਕਿਉਂਕਿ ਚੁੱਪ ਕਰੇ ਹੋਏ ਮਨ ਦੀ ਹੋਈ ਇਹ ਪੈਦਾਇਸ਼ ਹੈ ਚੁੱਪ ਕਰੇ ਹੋਏ ਮਨ ਤੇ ਵੀ ਬੋਲੀ ਗਈ ਹੈ ਚੁੱਪ ਕਰਿਆ ਮਨ ਇਹਨੂੰ ਸਮਝ ਆਉਂਦੀ ਜਿਹਦਾ ਮਨ ਜਿੰਨਾ ਚਿਰ ਬੋਲਦਾ ਉਹ ਕਦੇ ਸਮਝ ਬਾਣੀ ਆ ਜਵੇ ਹੋਏ ਨਹੀਂ ਸਕਦਾ ਜਿਹੜਾ ਸ਼ਾਇਰਾਂ ਨੇ ਗੱਲਾਂ ਜਿਹਦੇ ਤੇ ਪ੍ਰਭਾਵ ਕਰਦੀਆਂ ਉਹਨੂੰ ਗੁਰਬਾਣੀ ਨਹੀਂ ਸਮਝ ਆਉਣੀ ਕਦੇ ਵੀ ਸਭ ਸਿੱਖਣ ਕੋ ਦੋ ਪਾਸ਼ਾਈ ਸ਼ਾਇਰ ਤੇ ਜਿਨ੍ਹਾਂ ਨੇ ਲਿਖਿਆ ਸ਼ਾਇਰ ਮੁਖ ਹੁੰਦੇ ਨੇ ਉਹਦੇ ਸ਼ਾਇਰ ਸਤਗੁਰ ਕੀ ਰੀਤ ਤੇ ਕੱਚ ਵਿੱਚ ਜਿਹੜੇ ਬੋਲਦੇ ਤੇ ਉਹ ਸ਼ਾਇਰ ਹੁੰਦੇ ਨੇ ਕਿਆ ਤਾਂ ਲਿਖੇ ਪੂਰੀ ਗੱਲ ਹੋਇਆ ਲਿਖੇ ਨਾ ਮਿਹਰਬਾਨ ਵੀ ਲਿਖਦਾ ਰਿਹਾ ਉਹ ਵੀ ਸ਼ਾਇਰ ਹੀ ਸੀ ਨਾ ਉਹਨੂੰ ਵੀ ਖੰਡਣ ਕੀਤਾ ਸਤਗੁਰ ਕੀ ਰੀਸੇ ਕੱਚ ਵਿੱਚ ਬੋਲਦੇ ਤਾਂ ਕੱਚ ਵਿੱਚ ਕੱਚ ਵਿੱਚ ਬੋਲਣਾ ਅਪਰਾਧ ਹੈ ਨਾਲੇ ਇਹਨਾਂ ਨੂੰ ਮਿਹਰਬਾਨ ਦੀ ਜ਼ਿਆਦਾ ਸਟੈਂਡਰਡ ਮਿਹਰਬਾਨ ਦਾ ਸਟੈਂਡਰਡ ਬਹੁਤ ਜ਼ਿਆਦਾ ਹੈ ਨਾ ਫਿਰ ਵੀ ਕੱਚ ਵਿੱਚ ਆਉਂਦੇ ਗੁਰਮੁਖ ਜੇ ਘਟ ਰਹੇ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਅਵਤਾਰ ਬਾਣੀ ਇਹ ਵੀ ਕੱਚ ਵਿੱਚ ਹੈ ਇਹ ਸਭ ਅਪਰਾਧ ਨੇ ਰੀਸ ਕਰਨੀ ਅਪਰਾਧ ਹੈ ਕਿਉਂਕਿ ਮੈਸੇਜ ਗਲਤ ਜਾਊਗਾ ਦੁਨੀਆ ਨੂੰ ਤੂੰ ਗਲਤ ਦਿਸ਼ਾ ਦੇ ਰਿਹਾ ਆ ਗੁਰਬਾਣੀ ਸਿੱਧੀ ਤੇਰੇ ਕੋਲ ਇਸ ਨੂੰ ਇਸ ਦੀ ਵਿਆਖਿਆ ਕਰ ਦਿੰਦਾ ਜ਼ਰੂਰ ਤਾਂ ਅਵਤਾਰ ਬਾਣੀ ਲਿਖਣੀ ਸੀ ਇੱਥੋਂ ਆਦਮੀ ਦੀ ਅਵਸਥਾ ਦਾ ਪਤਾ ਲੱਗਦਾ ਹੰਕਾਰ ਦਾ ਪਤਾ ਲੱਗਦਾ ਕਿੱਥੇ ਖੜਾ ਸੀ ਉਹਦਾ ਦਾਸ ਹੈ ਹੀ ਨਹੀਂ ਦਾਸ ਹੈ ਇੱਕ ਨਿਆਰਾ ਦਾ ਅਵਤਾਰ ਬਣਦਾ ਆਪਣੇ ਆਪ ਉਹਦਾ ਅਵਤਾਰਾਂ ਦੀ ਰੀਸ ਕਰਦਾ ਉਹਦਾ ਹੰਕਾਰੀ ਹੈ ਇਹਦਾ ਰਾਜਾ ਹੈ ਉਹਦਾ ਨਰਕ ਜਾਂਦਾ ਹੁੰਦਾ ਤਬੋ ਰਾਜ ਰਾਜੋ ਅਵਤਾਰਾਂ ਨੂੰ ਰਾਜੇ ਬਣਿਆ ਹੈ ਸਮੇਂ ਸਮੇਂ ਦੇ ਸਮੇਂ ਸਮੇਂ ਦੇ ਰਾਜੇ ਉਤਾਰ ਹੋਏ ਨੇ ਇਹ ਮੰਨਿਆ ਨਾ ਗੁਰਬਾਣੀ ਉਹ ਇਹ ਨਹੀਂ ਸੀ ਪਤਾ ਉਹ ਤਾਂ ਨਰਕ ਉਹਨਾਂ ਦਾ ਉਹ ਜਾਂ ਉਹਨਾਂ ਦਾ ਰਾਹ ਵੀ ਸਿੱਧਾ ਨਰਕ ਹੈ ਨਰਕ ਕੋਲ ਦਾ ਦੌਰਾ ਗੁਰਬਾਣੀ ਜੇ ਪੜ੍ਹੀ ਹੁੰਦੀ ਸ਼ਾਇਦ ਉਹ ਨਾ ਕਹਿੰਦਾ ਇਹ ਗੱਲ ਗੁਰਮੁਖ ਜੇ ਘਟ ਰਹਿ ਸਮਾਈ ਨਾਨਕ ਤੇਹ ਜਨ ਮਿਲੀ ਵਡਾਈ ਗੁਰਮੁਖੀ ਜੇ ਘਟ ਰਹੇ ਸਮਾਈ ਜੇ ਘਟ ਰਹੇ ਸਮਾਈ ਗੁਰਮੁਖੀ ਨੂੰ ਕਹਿੰਦੇ ਜਿਹੜਾ ਹਿਰਦੇ ਵਿੱਚ ਸਮਾਇਆ ਰਹੇ ਆਪਣੇ ਨਾਨਕ ਤੇ ਜਦ ਮਿਲੀ ਬੜਾਈ ਜਿਹੜਾ ਆਪਣੇ ਹਿਰਦੇ 'ਚ ਬਾਹਰ ਨਾ ਨਿਕਲੇ ਨਾ ਪਿੰਜਰੇ 'ਚ ਰਹੇ ਤੋਤਾ ਜਾਂ ਤਾਂ ਗੁਰੂ ਕੀ ਹੈ ਜਿਹੜਾ ਦਿਮਾਗ ਜਾ ਗਿਆ ਨਾ ਤਿਰਕੁੜੀ 'ਚ ਉਹ ਗੁਰੂ ਨਹੀਂ ਹੈ ਉਹ ਤੋਤਾ ਮਾਰਿਆ ਜਾਊਗਾ ਐਸੇ ਮਨੁੱਖ ਆਊਗਾ ਆਪਣੀ ਬੁੱਧੀ ਨਾਲ ਜਿਹੜਾ ਕੰਮ ਲਊਗਾ ਮਾਰਿਆ ਜਾਊਗਾ ਗੁਰਮੁਖ ਆਪਣੀ ਬੁੱਧੀ ਤਿਆਗਦਾ ਹੈ ਮਨ ਕੀ ਮਤ ਲਾਗੂ ਹੁੰਦਾ ਹਾਂ ਇਹਦਾ ਤਿਆਗਣੀ ਸੀ ਤਿਰਕੂੜੀ ਜਾ ਆਪਣੇ ਦਿਮਾਗ 'ਚ ਮਨ ਕੀ ਮਤ ਪੈਦਾ ਹੁੰਦੀ ਹੈ ਇੱਥੋਂ ਆਪਣੀ ਮਰਜ਼ੀ ਇੱਥੋਂ ਹੀ ਪੈਦਾ ਹੁੰਦੀ ਹੈ ਜੇ ਦਰਗੁਣੀ ਜਾਉ ਮਨ ਕੀ ਮਤ ਖੜੀ ਹੋ ਜੂਗੀ ਫਿਰ ਫਿਰ ਇੱਛਾ ਪੈਦਾ ਹੋ ਜੂਗੀ ਜੇ ਦੇਖੂਗਾ ਕੁਝ ਤਿਰਕੂੜੀ ਜਾਉ ਬਾਹਰ ਕੁਝ ਦੇਖੂਗਾ ਬਾਹਰੋਂ ਕੁਝ ਕੰਨਾਂ ਨਾਲ ਸੁਣੂਗਾ ਪਰ ਦੋਏ ਬਿਮਾਰੀਆਂ ਬਹੁਤ ਨੇ ਦੇਖੂਗਾ ਮਾਇਆ ਸੁਣੂਗਾ ਮਾਇਆ ਦੇਖੂਗਾ ਮਾਇਆ ਸੁਣੂਗਾ ਮਾਇਆ ਔਰ ਮਾਇਆ ਦੀ ਉਪਖ ਪੈਦਾ ਹੋਈ ਬਿਨ ਦੇਖੇ ਉਪਜੇ ਨਹੀਂ ਨਹੀਂ ਦੇਖੂਗਾ ਤਾਂ ਭੁੱਖ ਨਹੀਂ ਪੈਦਾ ਹੋਈ ਛਾ ਨਹੀਂ ਪੈਦਾ ਹੋਈ ਦੇਖਦੀ ਸਾਰੇ ਭੁੱਖ ਪੈਦਾ ਹੋਈ ਨਾਨਕ ਕਹੇ ਜਨ ਮਿਲੀ ਬੜਾਈ ਉਹਨੂੰ ਬੜਾਈ ਮਿਲੀ ਹੈ ਬੜਾਈ ਕੀ ਮਿਲੀ ਆ ਜਿਹੜੀ ਪਰਮੇਸ਼ਰ ਨੇ ਵਡਿਆਈ ਦਿੱਤੀ ਹੈ ਨਾ ਵਡਿਆਈ ਕਰਨ ਦੀ ਸਮਰੱਥਾ ਵਡਿਆਈ ਦਾ ਪਰਮੇਸ਼ਰ ਦੀ ਕਰਨੀ ਹੈ ਉਹਨੂੰ ਵਡਿਆਈ ਬੜੀ ਹੈ ਵੀ ਵਡਿਆਈ ਤੂੰ ਕਰਕੇ ਦੱਸ ਭਾਈ ਉਹਨੇ ਦੱਸੀ ਹੋਆ ਉਹਨੂੰ ਬੁਲਾਇਆ ਬੋਲ ਕੇ ਗੁਰੂ ਦੀ ਵਡਿਆਈ ਕਰ ਜਿਹਨੇ ਬੁਲਾਇਆ ਉਹਦੀ ਵਡਿਆਈ ਹੈ ਬੋਲਣ ਵਾਲੇ ਦੀ ਵਡਿਆਈ ਨਹੀਂ ਹੈ ਬੋਲਣ ਵਾਲੇ ਨੇ ਦੀ ਵਡਿਆਈ ਨਹੀਂ ਬੋਲਣ ਵਾਲੇ ਨੇ ਬੁਲਾਉਣ ਵਾਲੇ ਦੀ ਵਡਿਆਈ ਕੀਤੀ ਹੈ ਬੁਲਾਉਣ ਵਾਲੇ ਬਾਰੇ ਦੱਸਿਆ ਜਿਹੜਾ ਮੈਨੂੰ ਬੁਲਾ ਰਿਹਾ ਕੌਣ ਹੈ ਜਿਹੜਾ ਮੈਨੂੰ ਬੁਲਾ ਰਿਹਾ ਉਹੀ ਦੱਦਾ ਦਾਤਾ ਹੈ ਹੈ ਕੋਈ ਸਭ ਕੋ ਦੇਵਨਹਾਰ ਹੈ ਉਹਨੂੰ ਦਿੰਦੇ ਟੋੜ ਨਹੀਂ ਆਉਂਦੀ ਉਹਦੇ ਹੀ ਭੰਡਾਰ ਭਰੇ ਹੋਏ ਨੇ ਉਹ ਕੌਣ ਹੈ ਉਹ ਹੁਕਮ ਜਮਣ ਵਾਲਾ ਹੁਕਮ ਹੈ ਪਾਣੇ ਆਵਾ ਜਾਏ ਜੋ ਮਿਲਦਾ ਹੁਕਮ ਨਾਲ ਮਿਲਦਾ ਆਖਰ ਪੂਰਾ ਨਿਸ਼ਾਨਾ ਕਿੱਥੇ ਗਿਆ ਹੁਕਮ ਦੇ ਜਗਾ ਹੁਕਮ ਜਿਹੜਾ ਹੈਗਾ ਇੱਕ ਹੈ ਹੁਕਮ ਨਾਲ ਸਾਡਾ ਸੰਪਰਕ ਹੋਣਾ ਹੁਕਮ ਦੇ ਦਰਸ਼ਨ ਹੋਣਾ ਇਹ ਤਾਂ ਆਤਮ ਦਰਸ਼ਨ ਹੋਣਾ ਹੈ ਜਾਂ ਹੁਕਮ ਦਾ ਦਰਸ਼ਨ ਹੋਣਾ ਦੋ ਗੱਲਾਂ ਜੇ ਜੋਤ ਦਾ ਦਰਸ਼ਨ ਹੈ ਤਾਂ ਆਤਮ ਦਰਸ਼ਨ ਜੇ ਜੋਤ ਦਾ ਦਰਸ਼ਨ ਹੈ ਤਾਂ ਆਤਮ ਦਰਸ਼ਨ ਹੈ ਜੇ ਸ਼ਬਦ ਦਾ ਦਰਸ਼ਨ ਹੈ ਜਿਹਦੇ ਨਾਲ ਜੁੜਨਾ ਹੁਕਮ ਹੈ ਦਰਸ਼ਨ ਆਤਮ ਸਾਰੇ ਆਤਮਾ ਨੇ ਵਾਕੀ ਦਰਸ਼ਨ ਆਤਮਾ ਜੁੜਨਾ ਸੁਣਾਉਣਾ ਹੁਕਮ ਹੈ ਹੁਕਮ ਜੇ ਲੀਨ ਹੋਇਆ ਹੋਇਆ ਹੀ ਸੱਚਖੰਡ ਦਾ ਵਾਸੀ ਹੈ ਸਾਰੇ ਹੁਕਮ ਲੀਨ ਨੇ ਹੋ ਸੱਚਖੰਡ ਵਾਲੇ ਕੁਝ ਚੀਨੀ ਦੇ ਦਾਣੇ ਅਸੀਂ ਕਲੀਅਰ ਕਰਤੇ 5 ਕਿਲੋ ਚੀਨੀ ਪਾਣੀ ਦੀ ਘੋਲ ਤੇ ਦਾਣੇ ਨੇ ਕੋਈ ਗੱਡੀ ਸੋ ਪੰਜ 10 ਬੋਰੀਆਂ ਘੋਲਤੀ ਹਜ਼ਾਰ ਬੋਰੀ ਘੋਲਤੀ ਲੱਖ ਬੋਰੀ ਘੋਲਤੀ ਚੀਨੀ ਅਸੀਂ ਵੀ ਉਹ ਜਿੱਕ ਦਾਣਾ ਹੈ ਚੀਨੀ ਦਾ ਅਲੱਗ ਅਸੀਂ ਇਹਦੇ ਹੈ ਜੇ ਅਸੀਂ ਵੀ ਉਹਦੇ ਵਿੱਚੇ ਘੋਲ ਗਏ ਵਿੱਚੇ ਰਲ ਗਏ ਉਹਦੇ ਬਸ ਉਹ ਜਿਹੜਾ ਹੁਕਮ ਹੈ ਉਹ ਚ ਘੁਲੇ ਨੇ ਸਾਰੇ ਕੋੜ ਕਮਾਈ ਤਿਸ ਮਿੱਤਰ ਬਚੋਲੇ ਜੈ ਮਨ ਸੰਤ ਜਾਣਾ ਮਿੱਤਰ ਬਚੋਲੇ ਦਾ ਤੇ ਮੈਂ ਪ੍ਰਵਾਨ ਜਿਹਦੇ ਮਿਲ ਕੇ ਕੰਧ ਪਛਾਣੇ